ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਬ੍ਰਹਮਾ ਕੌਣ ਹੈ ਜਿਹਨੂੰ ਬ੍ਰਹਮਾ ਕਹਿੰਦੇ ਨੇ ਉਹ ਕੌਣ ਹੁੰਦਾ ਇਹ ਭਲੇਖਾ ਕੱਢਿਆ ਸਿੱਖਾਂ ਦਾ ਜਿਹਨੇ ਬ੍ਰਹਮ ਜਾਣ ਲਿਆ ਨਾ ਆਪਣੇ ਅੰਦਰ ਦਾ ਅੰਤਰਾਤਮਾ ਜਾਣ ਲਈ ਉਹ ਬ੍ਰਹਮਾ ਬਸ ਉਹ ਬ੍ਰਹਮਾ ਦਾ ਅਵਤਾਰ ਹੈ ਬ੍ਰਹਮਾ ਦੇ ਅਵਤਾਰ ਲਿਖੇ ਨੇ ਦਸਮ ਪਾਸ਼ਾ ਨੇ ਕੌਣ ਹੁੰਦੇ ਨੇ ਉਪ ਅਵਤਾਰ ਵੀ ਹੁੰਦੇ ਨੇ ਘਟਿਆ ਅਵਤਾਰ ਬ੍ਰਹਮਾ ਦੇ ਉਹ ਬ੍ਰਹਮ ਨੂੰ ਜਾਣਦੇ ਹੁੰਦੇ ਉਹ ਆਤਮਾ ਨੂੰ ਨਹੀਂ ਜਾਣਦੇ ਹੁੰਦੇ ਗੱਲਾਂ ਕਹਿੰਦੇ ਹੁੰਦੇ ਨੇ ਵੈਸੇ ਵਧੀਆ ਆ ਪਖੰਡਵਾਦ ਨੂੰ ਖੰਡਣ ਦਾ ਕਰ ਲੈਂਦੇ ਨੇ ਬ੍ਰਹਮ ਨਹੀਂ ਜਾਣਦੇ ਹੁੰਦੇ ਜਿਹੜੇ ਦੂਸਰੇ ਧਰਮ ਨੇ ਨਾ ਪਖੰਡਵਾਦ ਨੂੰ ਤਾਂ ਖੰਡਣ ਕਰਦੇ ਨੇ ਝੂਠ ਦਾ ਜਾਣਦੇ ਨੇ ਵੀ ਆ ਵੀ ਝੂਠਾ ਵੀ ਝੂਠਾ ਸੱਚ ਕੀ ਹੈ ਇਹਦਾ ਨਹੀਂ ਪਤਾ ਪਰ ਜਿਹੜਾ ਬ੍ਰਹਮਾ ਉਹਨੂੰ ਸੱਚ ਝੂਠ ਤੋਂ ਪਤਾ ਹੁੰਦਾ ਕੌਣ ਹੈ ਉਹ ਗੁਰਮੁਖ ਗੁਰਮੁਖ ਖੋਟੇ ਖਰੇ ਜਿਹੜੇ ਉਪਵਤਾਰ ਨੇ ਬ੍ਰਹਮਾ ਦੇ ਉਹਨੂੰ ਖੋਟੇ ਦਾ ਪਤਾ ਹੁੰਦਾ ਖਰੇ ਦਾ ਨਹੀਂ ਪਤਾ ਖੋੜ ਵੀ ਮੋਟੀ ਮੋਟੀ ਪਤਾ ਹੁੰਦਾ ਸਾਰੀ ਦਾ ਨਹੀਂ ਪਤਾ ਸਾਰੀ ਦਾ ਪਤਾ ਹੋ ਤਾਂ ਖਰੀ ਦਾ ਵੀ ਪਤਾ ਹੋ ਜਾ ਉਹ ਮੋਟੀਆਂ ਮੋਟੀਆਂ ਗੱਲਾਂ ਜਾਣਦੇ ਨੇ ਉਹ ਇੰਨੀ ਗੱਲ ਜਾਣਦੇ ਨੇ ਵੀ ਰਾਮ ਔਰ ਰਾਵਣ ਦੀ ਇੱਕ ਰਾਸ਼ੀ ਹੈ ਰਾਮ ਰਾਵਣ ਦੀ ਇੱਕ ਰਾਸ਼ੀ ਹੈ ਫਿਰ ਆ ਰਾਸ਼ੀਆਂ ਵਾਲੇ ਕੀ ਕਹਦਾ ਰੋਣਾ ਪਾਉਂਦੇ ਨੇ ਐਨੀ ਗੱਲ ਜਾਣਦੇ ਆ ਜਿਹੜੇ ਜੋਤਸ਼ੀ ਨੇ ਕੀ ਦੱਸਦੇ ਨੇ ਰਾਮ ਰਾਵਣ ਦੀ ਰਾਸ਼ੀ ਇੱਕ ਹੈ ਇਹਦਾ ਜਵਾਬ ਦਿਓ ਇਹ ਗੱਲ ਜਾਣਦੇ ਹੁੰਦੇ ਨੇ ਇਹਨਾਂ ਦਾ ਤਰਫੋਂ ਨਾ ਕੋ ਹੁੰਦਾ ਇੰਨੀ ਬੁੱਧੀ ਹੁੰਦੀ ਹੈ ਹੋਰ ਬਹੁਤ ਗੱਲਾਂ ਨੇ ਹੋਰ ਉਹ ਹੈ ਰਾਮਚੰਦਰ ਦੀ ਗੱਲ ਹੈ ਜਿਹੜਾ ਲਗਨ ਕੱਢਦੇ ਨੇ ਕਹਿੰਦਾ ਮੁਨੀ ਵਿਸ਼ੇਸ਼ ਸੇ ਪੰਡਤ ਗਿਆਨੀ ਸੋਧ ਕੇ ਲਗਨ ਧਰੀ ਸੀਤਾ ਦੇ ਵਿਆਹ ਦੀ ਸਾਹਸ ਹੋਦਿਆ ਸੀ ਸੀਤਾ ਹਰਨ ਮਰਨ ਦਾ ਸਰਸ ਕੋ ਬੜ ਮੇ ਵਿਪਤੀ ਪੜੀ ਇਹ ਕਿਉਂ ਹੋਇਆ ਕਹਿੰਦਾ ਕਰਮ ਗਤੀ ਟਾਰੇ ਨਹੀਂ ਡਰੀ ਜੋ ਪ੍ਰਭੂ ਦਾ ਭਾਣਾ ਪਰਮੇਸ਼ਰ ਦਾ ਉਹ ਨਹੀਂ ਡਰਦਾ ਪਰਮੇਸ਼ਰ ਦਾ ਭਾਣਾ ਨਹੀਂ ਡਰਦਾ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਸੀਤਾ ਕੋ ਹਾਲ ਲਾਇਓ ਰਾਵਣ ਸੋਨੇ ਲੰਕ ਜਿਹੜੀ ਸੋਨੇ ਦੀ ਲੰਕਾ ਜਿਹੜੀ ਕਈ ਘਰ ਨਾਲ ਤੇ ਉਹਨਾਂ ਦਾ ਚੰਗੀ ਲੱਗਣ ਤਾਂ ਨਹੀਂ ਉਹਨੇ ਮਜ਼ਾਕ ਕੀਤਾ ਲੱਗਣ ਵਾਲਿਆਂ ਨੂੰ ਇਹ ਗੱਲ ਜਾਣਦੇ ਹੁੰਦੇ ਫਿਰ ਵੀ ਬ੍ਰਹਮਾ ਦੇ ਉਪਵਤਾਰੇ ਅਵਤਾਰੇ ਹੁੰਦੇ ਜਿਨ੍ਹਾਂ ਦੀ ਗੱਲ ਉਹ ਕਰਦਾ ਹੈ ਮਸਕੀਨ ਉਹ ਵੀ ਇਸ ਲੈਵਲ ਦੇ ਨੇ ਇਸ ਕਰਕੇ ਮਸਕੀਨ ਕਹਿੰਦਾ ਮੈਨੂੰ ਨਾਮ ਦਾ ਆਨੰਦ ਨਹੀਂ ਆ ਰਹਾ ਉਹਨੂੰ ਕਿੱਥੋਂ ਆਉਣਾ ਸੀ ਜਿਨ੍ਹਾਂ ਦਾ ਚੇਲਾ ਉਹਨਾਂ ਨੂੰ ਨਹੀਂ ਆਇਆ ਆਨੰਦ ਇਹਨੂੰ ਕਿੱਥੋਂ ਸੱਚ ਦਾ ਗਿਆਨ ਤੇ ਬਿਨਾ ਨਾਮ ਦਾ ਆਨੰਦ ਨਹੀਂ ਹੁੰਦਾ ਗੁਰਬਾਣੀ ਦੇ ਸਾਰੇ ਪੜਦੇ ਜਿੰਨਾ ਜਰ ਭਰਮ ਦੇ ਨਾਸ ਨਹੀਂ ਕਰਦੀ ਬਾਣੀ ਗਿਆਨ ਭਰਮ ਕੇ ਪੜਦੇ ਸਤਗੁਰ ਖੋਲੇ ਖੁੱਲਣ ਜਾਂਦਾ ਉਹਨਾਂ ਦਾ ਰਸ ਕਿਵੇਂ ਆ ਜੂਗਾ ਫਿਰ ਵੀ ਕਮ ਨੇ ਮੰਨਿਆ ਤਾਂ ਸੀ ਮੈਨੂੰ ਰਸ ਨਹੀਂ ਆਇਆ ਰਸਤਾ ਨੂੰ ਆ ਜਾਂਦਾ ਜੇ ਕਿਤੇ ਗੱਲ ਮੰਨ ਲੈਂਦਾ ਜਦ ਜਦ ਅੰਮ੍ਰਿਤਸਰ ਗਏ ਸੀ ਉਹਨੂੰ ਦਿੱਤੀ ਸੀ ਪਰ ਉਹਦਾ ਹੰਕਾਰ ਹੰਕਾਰ ਅੜ ਗਿਆ ਜੇ ਮੰਨਦਾ ਤਾਂ ਉਹਨੂੰ ਬੈਠ ਕੇ ਸਮਝਣੀ ਪੈਣੀ ਦੀ ਬਾਣੀ ਉਹ ਦੀ ਫਿਰ ਵਰਡ ਦੀ ਜਿਹੜੀ ਭੱਲ ਬਣੀ ਸੀ ਉਹ ਜਾਂਦੀ ਸੀ ਵਰਡ ਦੇ ਵਿੱਚ ਜਿਹੜੀ ਭੱਲ ਬਣੀ ਸੀ ਉਹ ਜਾਂਦੀ ਸੀ ਫਿਰ ਪ੍ਰੋਬਲਮ ਸੀ ਉਹਦੇ ਸਾਹਮਣੇ ਹਾਂਜੀ ਬੱਬਾ ਬ੍ਰਹਮ ਜਾਣ ਉਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖੀ ਸਤ ਸੁਚ ਧਰਮ ਗੁਰਮੁਖੀ ਨਹੀਂ ਹੈ ਵੈਸ਼ਨੋ ਤੇ ਗੁਰਮੁਖ ਸੁਚ ਧਰਮ ਕਿਉਂ ਸਹੀ ਅੱਛਾ ਵੈਸ਼ਨੋ ਹਾਂ ਠੀਕ ਹੈ ਗੁਰਮੁਖੀ ਬੱਬਾ ਬ੍ਰਹਮ ਜਾਣੇ ਤੇ ਬ੍ਰਹਮ ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ ਆਪਣੇ ਅੰਤਰਾਤਮਾ ਨੂੰ ਜਾਣ ਲਿਓ ਬ੍ਰਹਮਾ ਹੀ ਆ ਐਵੇਂ ਬਲੇਖੇ ਜਨਾ ਉਹ ਬ੍ਰਹਮਾ ਪਤਾ ਨਹੀਂ ਕੀ ਹੁੰਦਾ ਇਸ ਕਰਕੇ ਮੈਂ ਉਹਨੂੰ ਕਿਹਾ ਸੀ ਬ੍ਰਹਮਾ ਜੀਵ ਨੂੰ ਕਹਿੰਦੇ ਨੇ ਜਨਮ ਮਰਨ ਜੁੰਦਾ ਆਦਮੀ ਹੁੰਦਾ ਆ ਗਿਆ ਨਾ ਬੱਬਾ ਬ੍ਰਹਮ ਜਾਣਦਾ ਹੈ ਬ੍ਰਹਮਾ ਬ੍ਰਹਮ ਹੈ ਨੂੰ ਦੋ ਹੁਣ ਬੈਸ ਨੂੰ ਤੁਸੀਂ ਜਿਹਨੂੰ ਕਹਿੰਦੇ ਹੋ ਬੈਸ ਨੂੰ ਹੁੰਦਾ ਕੌਣ ਬੈਸ ਨੂੰ ਮੱਤ ਹੈ ਇਹਨਾਂ ਨੇ ਚਲਾਈ ਬੈਸ ਨੂੰ ਤੇ ਇਹ ਪੰਡਤ ਬੈਸ ਨੂੰ ਮੱਤ ਦਾ ਪ੍ਰਚਾਰਕ ਹੈ ਵਿਸ਼ਨੂੰ ਨੇ ਚਲਾਈ ਹੋਈ ਹੈ ਬੈਸ ਨੂੰ ਮੱਤ ਵਿਸ਼ਨੂੰ ਦੇ ਭਗਤ ਨੇ ਵਿਸ਼ਨੂੰ ਨਾਲ ਜੁੜਿਆ ਹੈ ਪੰਡਤ ਉਹ ਕੌਣ ਨੇ ਜਿਨ੍ਹਾਂ ਨੇ ਕੋਈ ਸੱਚ ਧਰਮ ਹੈ ਧਰਮ ਸੱਚਾ ਸੱਚਾ ਜਿਨ੍ਹਾਂ ਦਾ ਜਿਨ੍ਹਾਂ ਦੇ ਧਰਮ ਵਿੱਚ ਝੂਠਾ ਵੈਸ਼ਨੂੰ ਨਹੀਂ ਹੁੰਦਾ ਜਿਹੜੇ ਮਾਇਆ ਦੀ ਭੁੱਖ ਹੈ ਜਿਨ੍ਹਾਂ ਦੇ ਅੰਦਰੋਂ ਵੈਸ਼ਨੂੰ ਨਹੀਂ ਹੁੰਦੇ ਸਰੀਰ ਮਾਇਆ ਹੀ ਹੈ ਨਾ ਜੋ ਮਾਨ ਖਾਂਦਾ ਮਾਇਆ ਖਾਂਦਾ ਸਰੀਰ ਹੈ ਸਰੀਰ ਨੂੰ ਖਾਂਦਾ ਉਹ ਬੈਸ ਨੂੰ ਨਹੀਂ ਹਨ ਜਿਹੜੇ ਆਤਮਾ ਜਿਨ੍ਹਾਂ ਦੀ ਆਤਮਾ ਦੀ ਖਰਾਬ ਜਿਨ੍ਹਾਂ ਦੀ ਸੱਚ ਖਾਣਾ ਸੱਚ ਪਹਿਨਣਾ ਉਹ ਨੂੰ ਨੇ ਜਿਨ੍ਹਾਂ ਦੀ ਆਤਮਾ ਦੀ ਖਰਾਬ ਲੋਭ ਹੈ ਉਹ ਨੂੰ ਨਹੀਂ ਕੋਈ ਗੁਰਬਾਣੀ ਦਾ ਫਰਮਾਨ ਹੈ ਉਹ ਲੋਕ ਵੈਸ਼ਨੂ ਨਹੀਂ ਹਨ ਜਿਹੜੇ ਲੋਭ ਜਿਹਨਾਂ ਦੀ ਫਰਾਕ ਹੈ ਉਹ ਅੱਤ ਦੇ ਸ਼ਰਾਬੀ ਨੇ ਅੱਤ ਦੇ ਹੰਕਾਰੀ ਨੇ ਜਿਨ੍ਹਾਂ ਦੀ ਮਤ ਦੁਰਮਤ ਹੈ ਦੁਰਮਤ ਮਾਦਾ ਹੈ ਮਤ ਦਾ ਮਤਲਬ ਹੰਕਾਰ ਹੁੰਦਾ ਦੁਰਮਤ ਮਾਦ ਜੇ ਪੀਵਤੇ ਬਿਖਲੀ ਪਤ ਕਮਲੀ ਕਮਲੇ ਕੀਤੇ ਪਏ ਨੇ ਸ਼ਰਾਬ ਕਮਲਾ ਹੀ ਕਰਦੀ ਹੈ ਜਿਹੜੀ ਮਤ ਤੁਹਾਨੂੰ ਗੁਰਬਾਣੀ ਨਹੀਂ ਸਮਝਣ ਦੇ ਰਹੀ ਸ਼ਰਾਬ ਦਾ ਜਾਂ ਪੀਓਗੇ 4 ਘੰਟੇ 2 ਘੰਟੇ ਬਾਅਦ ਉਤਰ ਜੂਏ 24 ਘੰਟੇ ਉਤਰਦੀ ਹੋਣੀ ਤੁਹਾਡੇ ਗੁਰਬਾਣੀ ਤੁਹਾਡੇ ਕੋਲ ਪੜਦੇ ਹੋ ਜਿਹੜੀ ਮਤ ਤੁਹਾਨੂੰ ਇਹ ਪੜ ਨਹੀਂ ਦਿੰਦੀ ਜਿਹੜੇ ਨਸ਼ੇ ਨੇ ਤੁਹਾਡੀ ਮਤ ਮਾਰੀ ਹੋਈ ਹੈ 24 ਘੰਟੇ ਉਹ ਨਸ਼ਾ ਖਤਰਨਾਕ ਹੈ ਕਿ ਸ਼ਰਾਬ ਖਤਰਨਾਕ ਹੈ ਗੁਰਬਾਣੀ ਇੱਥੇ ਖੜੀ ਹੈ ਵੀਰਾ ਆਪਣ ਬੁਰਾ ਗੁਰਮਤ ਭਾਲੇ ਨੂੰ ਉਹਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਮਾਸ ਦੋਹਾਂ ਨੂੰ ਵਰਤੇ ਕੱਲੇ ਮਾਸ ਦੀ ਗੱਲ ਨਹੀਂ ਵੈਸ਼ਨੂੰ ਦੁਰਮਤ ਬਿਨਾ ਲੋਭ ਨਹੀਂ ਖਾ ਸਕਦਾ ਦੁਰਮਤ ਹੀ ਦੁਰਮਤ ਦੇਖੋ ਨਾ ਸੁੱਚ ਧਰਮ ਹੈ ਇੱਕ ਪਾਸੇ ਜਿਹੜਾ ਕੂੜ ਧਰਮ ਹੈ ਉਹਦੇ ਚ ਮਤ ਕਿਹੜੀ ਹੈ ਸੁੱਚ ਧਰਮਾ ਗੁਰਮਤ ਦੇ ਵਿੱਚ ਹੈ ਕੂੜ ਧਰਮਾ ਜਿਆਦਾ ਹੋਊਗਾ ਤੇ ਦੁਰਮਤ ਵਿੱਚ ਮਤ ਨਾੜ ਆਉਗੀ ਸੁੱਚ ਧਰਮਾ ਕਾਦੇ ਚ ਕਿੱਥੋਂ ਮਿਲੂਗਾ ਗੁਰਮਤ ਚੋਂ ਜਾ ਕੇ ਸੁੱਚ ਧਰਮ ਕਾਦੇ ਮਿਲੂਗਾ ਗੁਰਮਤ ਚੋਂ ਕੂੜ ਧਰਮਾ ਕਾਦੇ ਮਿਲੂ ਝੂਠ ਧਰਮ ਗੁਰਮਤ ਵਿੱਚੋਂ ਤੇ ਦੁਰਮਤ ਤੇ ਹੈ ਨਾ ਦੁਰਮਤ ਦਾ ਨਸ਼ਾ ਹੀ ਨਹੀਂ ਨਾ ਸੁੱਚ ਧਰਮਾ ਵੱਲ ਜਾਣ ਦਿੰਦਾ ਪਹਿਲੀ ਤਾਂ ਗੱਲ ਇਹ ਜ਼ੁਲਮਤ ਦਾ ਨਸ਼ਾ ਕੀ ਸੰਸਾਰ 'ਚ ਬੜੇ ਹੋਣ ਦਾ ਨਸ਼ਾ ਰਾਜ ਦਾ ਨਸ਼ਾ ਇੱਕ ਗੱਲ ਪਹਿਲੀ ਦੂਜੀ ਗੱਲ ਉਹ ਉਹ ਕਰਕੇ ਲੋਕ ਬੜਾ ਬਣਨ ਵਾਸਤੇ ਵੀ ਲੋਕ ਲੋਕ ਦੋਹੀ ਪਾਸੇ ਆਉ ਬੜਾ ਬਣਨਾ ਅਮੀਰ ਬਣਨਾ ਵੱਡਾ ਆਦਮੀ ਬਣਨਾ ਵੱਡਾ ਕਾਰੋਬਾਰੀ ਬਣਨਾ ਤਾਂ ਲੋਭ ਹੈ ਤੇ ਜੇ ਨਿਆਣੇ ਪਾੜ ਲੈਣੇ ਉਹ ਵੀ ਲੋਕ ਹੈ ਉਹ ਉਹਨਾਂ ਨੂੰ ਵੱਡੀਆਂ ਵੱਡੀਆਂ ਜਾਇਦਾਦਾਂ ਬਣਾ ਕੇ ਦੇਣੀਆਂ ਨੇ ਕੋਈ ਕੋਈ ਪੁੱਛਾਂ ਦਾ ਉਹ ਬਣ ਕੇ ਦੇਣੇ ਉਹ ਉਹ ਦੇ ਨਾਲ ਲੋਭ ਹੈ ਦੇ ਨਾਲ ਲੋਭ ਹੈ ਕਿੱਥੋਂ ਪੈਦਾ ਹੋਊਗਾ ਗੁਰਬਾਣੀ ਕਹਿੰਦੀ ਹੈ ਨਾ ਕਰੋ ਉਹ ਛੱਡਣ ਨਹੀਂ ਦਿੰਦੀ ਜਿਹੜਾ ਛੱਡਣ ਨਹੀਂ ਦਿੰਦਾ ਉਹ ਪਹਿਲਾਂ ਜ਼ਿੰਮੇਵਾਰ ਹੈ ਸੁੱਚ ਧਰਮਾ ਵੈਸੂ ਸੋ ਜਾ ਕੇ ਇਹਨੇ ਜਿਹਨੇ ਆਰ ਛੜਤਾ ਪੜਤਾ ਤੂੰ ਵੈਸ਼ਨੂ ਨਹੀਂ ਹੈ ਗੱਲ ਇਹ ਹੈ ਵੈਸ਼ਨੂ ਬਣ ਗਿਆ ਦੁਰਮਤ ਲਈ ਫਿਰਦਾ ਪ੍ਰਚਾਰ ਦੁਰਮਤ ਦਾ ਬਣ ਗਿਆ ਵੈਸ਼ਨੂ ਸ਼ਰਾਬ ਦੇ ਨਸ਼ੇ ਦੇ ਖਿਲਾਫ ਪ੍ਰਚਾਰ ਕਰਦੇ ਹੋ ਸਭ ਤੋਂ ਸਟਰੋਂਗ ਨਸ਼ਾ ਤੁਸੀਂ ਪੀਂਦੇ ਦੁਰਮਤ ਮਨ ਨੂੰ ਨਸ਼ਾ ਦੁਰਮਤ ਜੜਨਾ ਉਹ ਸਰੀਰ ਨੂੰ ਜੜਦਾ ਨਸ਼ਾ ਦੂਏ ਸਰੀਰ ਵਾਲੇ ਨਸ਼ਾ ਦਾ ਪ੍ਰਚਾਰ ਕਰ ਲਿਆ ਆਤਮਾ ਦੇ ਨਸ਼ਿਆਂ ਦਾ ਕਲਿਆਣ ਆਤਮਾ ਦਾ ਕਰਨਾ ਅਸੀਂ ਸਿੱਖਾਂ ਨੇ ਸਿੱਖ ਨਹੀਂ ਪ੍ਰਚਾਰ ਕਰ ਸਕਦੇ ਸਿੱਖ ਆਤਮਾ ਦੇ ਨਸ਼ੇ ਦੀ ਆਤਮਾ ਦੇ ਨਸ਼ੇ ਦੀ ਗੱਲ ਕਰਦੇ ਆਤਮ ਗਿਆਨ ਹੈ ਸਾਡਾ ਆਤਮ ਦਰਸ਼ਨ ਹੈ ਸਾਡਾ ਸਾਡਾ ਸਭ ਕੁਝ ਆਤਮਾ ਨਾਲ ਸੰਬੰਧ ਹੈ ਆਤਮਾ ਨੂੰ ਸ਼ਰਾਬ ਦਾ ਨਸ਼ਾ ਨਹੀਂ ਚੜਦਾ ਇਸ ਕਰਕੇ ਬਹੁਤਾ ਨਹੀਂ ਨਿੰਦਿਆ ਕੀਤੀ ਨਸ਼ੇ ਵਾਲੇ ਦੀ ਗੁਰਬਾਣੀ ਨੇ ਨਿੰਦਿਆ ਹੀ ਨਹੀਂ ਕੀਤੀ ਇਹਨਾਂ ਨੂੰ ਉਹਨੂੰ ਚੰਗਾ ਸਮਝਿਆ ਜਿਨ੍ਹਾਂ ਨੂੰ ਦੁਰਵਤ ਦਾ ਨਸ਼ਾ ਉਹਨਾਂ ਨੂੰ ਚੰਗੇ ਅਮਲੀ ਅਮਲੀ ਕੋ ਜੈਸੇ ਅਮਲ ਬਾਹਰ ਹਾਤ ਐਸੇ ਮੇਰੇ ਮਨ ਰਮਈਆ ਅਮਲੀ ਜੇ ਅਮਲ ਤੋਂ ਬਿਨਾ ਨਹੀਂ ਵਜਦਾ ਮੈਂ ਰਾਮ ਤੋਂ ਨਾਮ ਤੋਂ ਬਿਨਾ ਨਹੀਂ ਵਜਦਾ ਬਸ ਅਮਲੀ ਦੀ ਮਿਸਾਲ ਦਿੱਤੀ ਹੈ ਸੰਸਾਰ ਦੇ ਵਿੱਚੋਂ ਕੋਈ ਆਦਮੀ ਦੀ ਮਿਸਾਲ ਨਹੀਂ ਅਮਲੀ ਸੰਸਾਰ ਨੂੰ ਸਾਰਿਆਂ ਨੂੰ ਚੰਗਾ ਹੈ ਸੰਸਾਰ ਜੋ ਜੇ ਮਿਸਾਲ ਦਿੱਤੀ ਹੈ ਸਿਰਫ ਅਮਲੀ ਦੀ ਦਿੱਤੀ ਅਮਲੀ ਮਿਲਿਆ ਹੋਰ ਕੋਈ ਹੈ ਨਹੀਂ ਸੰਸਾਰ ਅਮਲੀ ਨੇ ਸੰਸਾਰ ਛੱਡਿਆ ਹੋਇਆ ਅਮਲ ਵਾਸਤੇ ਮੈਂ ਸੰਸਾਰ ਛੱਡਿਆ ਨਾਮ ਵਾਸਤੇ ਬਈ ਨਹੀਂ ਫਰਕ ਸਾਡੇ ਦੋਵਾਂ ਦਾ ਅਮਲੀ ਵੀ ਸੰਸਾਰ ਤੇ ਆ ਗਿਆ ਅਮਲ ਕਰਕੇ ਅਸੀਂ ਸੰਸਾਰ ਛੱਡਿਆ ਨਾਮ ਵਾਸਤੇ ਸੰਸਾਰ ਦੋਹਾਂ ਨੇ ਛੱਡਿਆ ਤੇ ਅਮਲੀ ਨੂੰ ਵਾਹ ਨਾਲ ਜੋੜਿਆ ਜਾ ਸਕਦਾ ਛੇਤੀ ਸੰਸਾਰ ਤਾਂ ਛੱਡਦਾ ਤੇ ਇਹਨਾਂ ਨੇ ਸੰਸਾਰ ਛੱਡੇ ਨਹੀਂ ਸਕਦੇ ਗੁਰਮਤਿ ਤੇ ਨਿੰਦਿਆ ਉਹਦੀ ਕਰਦੇ ਨੇ ਜਿਹਨੇ ਛੱਡਿਆ ਹੋਇਆ ਨਿੰਦਿਆ ਉਹਦੀ ਕਰਦੇ ਨੇ ਇਹ ਛੱਡ ਕੇ ਦਿਖਾਉਣ ਫੇਰ ਗੱਲ ਹੈ ਨਾ ਜਿੱਦਣ ਛੱਡ ਦੇਣਗੇ ਉਦੋਂ ਕਹਿਣ ਜਿਹਨੇ ਛੱਡਿਆ ਉਹਨੇ ਅਮਲੀ ਨੂੰ ਬੁਰਾ ਨਹੀਂ ਕਿਹਾ ਜਿਹਨੇ ਨਹੀਂ ਛੱਡਿਆ ਉਹਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਪੰਡਤ ਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਹੈ ਪੰਡਤ ਦਾ ਸੰਸਾਰ 'ਚ ਫਸਾਉਣਾ ਵਾਲਾ ਸੰਤਾਂ ਨੇ ਨਸ਼ਿਆਂ ਦੇ ਖਿਲਾਫ ਗੱਲ ਕੀਤੀ ਹੈ ਸੰਤ ਦਾ ਫਸਾਉਣ ਵਾਲੇ ਨੇ ਸੰਤਾਂ ਨੇ ਤਾਂ ਭਰਮ ਜਾਲ 'ਚ ਸੰਸਾਰ ਫਸਾਇਆ ਹੋਇਆ ਕੌਣ ਆਦਮੀ ਨੇ ਜਿਹੜੇ ਇਹਨਾਂ ਦੇ ਖਿਲਾਫ ਗੱਲ ਕਰਦੇ ਨੇ ਫਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਨੌ ਹਾਈ ਲੱਗੀ ਜਾਤ ਬਾਣ ਅੱਗੇ ਨਹੀਂ ਥੋਂ ਇਹ ਸਾਰੀ ਕੈਟਾਗਰੀ ਦੇ ਲੋਕ ਨਸ਼ਾ ਕਿਉਂਕਿ ਆਪਣੇ ਵੱਲੋਂ ਉਂਗਲੀ ਜਿਹੜੀ ਹੁੰਦੀ ਹੈ ਦੂਏ ਪਾਸੇ ਨੂੰ ਕਰਦੇ ਉਹ ਅਗਿਆਨੀ ਲੋਕ ਨੇ ਵਿਚਾਰੇ ਨਸ਼ਾ ਉਹ ਤਾਂ ਜਵਾਬ ਦੇ ਨਹੀਂ ਸਕਦੇ ਇਹ ਗਿਆਨਵਾਨ ਨੇ ਉਹ ਅਗਿਆਨੀ ਨੇ ਹਾਂਜੀ ਵੀਰਾ ਆਪਣ ਬੁਰਾ ਮਿਟਾਵੇ ਤਾਹੂ ਬੁਰਾ ਨਿਕਟ ਨਹੀਂ ਆਵੇ ਵੀਰਾ ਕੌਣ ਹੈ ਬਹਾਦਰ ਕੌਣ ਹੁਣ ਆ ਗਿਆ ਬਹਾਦਰ ਵੈਸ਼ਨੂ ਆ ਗਿਆ पंडित भी लिया हुआ है गुरबाणी बहादुर कौन है संसार ਜੋ ਆਪਣੇ ਅੰਦਰੋਂ ਜਿਹੜਾ ਬੁਰਾ ਹੈ ਆਪਣੇ ਅੰਦਰੋਂ ਬੁਰਾਈ ਨੂੰ ਮਿਟਾ ਦੇ ਆਪਨ ਬੁਰਾ ਆਪਣੇ ਅੰਦਰੋਂ ਬੁਰਾਈ ਨੂੰ ਮਿਟਾ ਦੇ ਉਹ ਬਾਹਰ ਹੈ ਜਿਹੜਾ ਤੇਰਾ ਵੈਰੀ ਹੈ ਉਹ ਅੰਦਰ ਉਹਨੂੰ ਮਾਰ ਤੇਰੇ ਵਾਸਤੇ ਬੁਰਾ ਕੌਣ ਸਾਡੇ ਵਾਸਤੇ ਬੁਰਾ ਹੈ ਲੋਭ ਸਾਡੇ ਵਾਸਤੇ ਬੁਰਾ ਹੈ ਉਹ ਸਾਡੇ ਵਾਸਤੇ ਬੁਰਾ ਕਰੋਧ ਸਾਡੇ ਵਾਸਤੇ ਬੁਰੀਆਂ ਨੇ ਕਾਮਨਾਵਾਂ ਉਗੜੇ ਬੁਰੇ ਨੇ ਸਾਡੇ ਵਾਸਤੇ ਜਿੰਨੇ ਔਗਣ ਨੇ ਸਾਡੇ ਰਾਹ ਦਾ ਰੋੜਾ ਨੇ ਇਹ ਸਾਡੇ ਵਾਸਤੇ ਬੁਰੇ ਨੇ ਇਹਨਾਂ ਨੂੰ ਖਤਮ ਕਰੋ ਇਹਨਾਂ ਨਾਲ ਲੜੋ ਮਨ ਬੁਰਾ ਮਨ ਇਹਨਾਂ ਨਾਲ ਲੜਿਆ ਹੋਇਆ ਮਨ ਨੂੰ ਮਾਰੋ ਮਨ ਨੂੰ ਬਦਲੋ ਇਹਦਾ ਸੁਭਾਅ ਬਦਲੋ ਮਨ ਨੂੰ ਮਾਰਨਾ ਮਤਲਬ ਮਨ ਦਾ ਸੁਭਾਅ ਬਦਲਣਾ ਮਨ ਨੂੰ ਮਾਰਨ ਦਾ ਮਤਲਬ ਕੁਛ ਨਹੀਂ ਮਨ ਮਰਦਾ ਨਹੀਂ ਹੁੰਦਾ ਮਨ ਦਾ ਸੁਭਾਅ ਮਰ ਜਾਂਦਾ ਸੁਭਾਅ ਬਦਲ ਜਾਂਦਾ ਜਿਵੇਂ ਸੰਖਿਆ ਮਾਰਨਾ ਸੰਖਿਆ ਜਦੋਂ ਮਾਰ ਲੈਂਦੇ ਆ ਫਿਰ ਸੰਖਿਆ ਦਵਾਈ ਬਣ ਜਾਂਦਾ ਪਹਿਲਾਂ ਸੰਖਿਆ ਜ਼ਹਿਰ ਹੈ ਸੰਖਿਆ ਹੋਣਾ ਹੀ ਰਹਿੰਦਾ ਫਿਰ ਆਦਮੀ ਨੂੰ ਨੁਕਸਾਨ ਨਹੀਂ ਕਰਦਾ ਮਾਰਦਾ ਨਹੀਂ ਦਵਾਈ ਬਣ ਜਾਂਦਾ ਸਭ ਪਹਿਲਾਂ ਸੰਖਿਆ ਨਾਲ ਹੀ ਮਰ ਜਾਂਦਾ ਸਭ ਬਦਲੇ ਐਵੇਂ ਮਨ ਪਹਿਲਾਂ ਜੰਮਣ ਮਰਨ ਦੇ ਵਿੱਚ ਪਾਇਆ ਹੋਇਆ ਨੇ ਜੀਵਾਤਮਾ ਨੂੰ ਮਾਰਦਾ ਨਾ ਦੇਖੋ ਉਸ ਤਾਂ ਹੀ ਗਿਆ ਨਾ ਮਣੀ ਸਭ ਮਣੀ ਨਹੀਂ ਛੱਡਦਾ ਜ਼ਹਿਰ ਨਹੀਂ ਛੱਡਦਾ ਇਹਦਾ ਸੁਭਾਅ ਮਾਰਨਾ ਦੀ ਮਣੀ ਮਾਰਨੀ ਹੈ ਇਹ ਜਿਹੜੀ ਮਣੀ ਹੈ ਨਾ ਜ਼ਹਿਰ ਹੈ ਉਹ ਮਾਰਨੀ ਹੈ ਉਹ ਮਣੀ ਉਗਣਾ ਕਰਕੇ ਮਾਇਆ ਕਰਕੇ ਬਾਅਦ ਦੁਰਮਤ ਕਰਕੇ ਸਭ ਕੁਝ ਦੇ ਦੁਰਮਤੀ ਦੇਣਾ ਸਾਰੇ ਉਗਣਾ ਗੁਰਮਤ ਨੇ ਪਹਿਲਾਂ ਦੁਰਮਤ ਨੂੰ ਮਾਰਨਾ ਜਿਹੜਾ ਚਾਰ ਪਦਾਰਥਾਂ ਦੀ ਗੱਲ ਹੈ ਉੱਥੇ ਇਹੀ ਹੈ ਵੇੜਾ ਇੱਕ ਮਰਨ ਤੇ ਦੋ ਮੂਏ ਦੋ ਮਰਨ ਤੇ ਚਾਰ ਚਾਰ ਮਰਨ ਤੇ ਛੇ ਮੂਏ ਅਸਲ ਤੇ ਪੰਜ ਨਹੀਂ ਛੇ ਮੰਨੇ ਨੇ ਚਾਰ ਮਰਨ ਤੇ ਛੇ ਮੂਏ ਦੋ ਪੁਰਖ ਚਾਰ ਪੁਰਖ ਦੋ ਨਾਲ ਛੇ ਕੌਣ ਨੇ ਚਾਰ ਪੁਰਖ ਕੌਣ ਨੇ ਦੋ ਨਾਰਾ ਕੌਣ ਨੇ ਪਹਿਲਾ ਗੁਰਮਤ ਨੇ ਜਿੰਨਾ ਚਿਰ ਦੁਰਮਤ ਨਾ ਮਾਰੀ ਕੋਈ ਨਹੀਂ ਮਰਦਾ ਪਹਿਲਾਂ ਨੇ ਨਹੀਂ ਮਾਂ ਮਾਰਦੀ ਕਹਿੰਦੇ ਬੁਰੇ ਨੂੰ ਨਾ ਮਾਰੋ ਬੁਰੇ ਦੀ ਮਾਂ ਨੂੰ ਮਾਰੋ ਸਵਾਲ ਬੁਰੇ ਦੀ ਮਾਂ ਕੌਣ ਹੈ ਸਾਰੀ ਬੁਰਾਈ ਦੀ ਮਾਂ ਦੁਰਮਤ ਹੈ ਆ ਗੁਰਮਤ ਦੀ ਸਿੱਖਿਆ ਨੇ ਪਹਿਲਾਂ ਦੁਰਮਤ ਨੂੰ ਮਾਰਨਾ ਜਿੰਨਾ ਜੇ ਦੁਰਮਤ ਨਹੀਂ ਮਰਦੀ ਕੌਗਣ ਨਹੀਂ ਮਰਦਾ ਜੋ ਲਾਲਣ ਦਾ ਮਾਰਕਟ ਕਹੋ ਕੋਈ ਦੁਰਮਤ ਦਾ ਤਿਆਗ ਕਰਕੇ ਗੁਰਮਤ ਤੇ ਜਦੋਂ ਆਉਣਾ ਹੈ ਉਹਨਾਂ ਨੇ ਆਪ ਹੀ ਵਰਦੇ ਚਲੇ ਜਾਣਾ ਇੱਕ ਵਾਰੀ ਵਜਦਾ ਇਹ ਨਾਰੋ ਕੀ ਨਾ ਮਾਰਦੀ ਨਾ ਗੁਰਮਤ ਫੇਰ ਕੀ ਮਰਦੀ ਦੁਰਮਤ ਮਰਦੀ ਸਾਰੇ ਤ੍ਰਿਸ਼ਨਾ ਮਰ ਜਾਣੀ ਤ੍ਰਿਸ਼ਨਾ ਹੀ ਪਹਿਲਾਂ ਲੱਗੀ ਸੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਜਦ ਦੁਰਮਤ ਆ ਗਈ ਦੁਰਮਤ ਆ ਗਈ ਉਹਨੇ ਕਹਿੰਦਾ ਤ੍ਰਿਸ਼ਨਾ ਛੱਡ ਤ੍ਰਿਸ਼ਨਾ ਆਪੇ ਉਹ ਨਾਮ ਆ ਜਾਣਾ ਤ੍ਰਿਸ਼ਨਾ ਮਿਟ ਜਾਣੀ ਹੈ ਤ੍ਰਿਸ਼ਨਾ ਗੱਲੇ ਹੈ ਕਿ ਤ੍ਰਿਸ਼ਨਾ ਚਲੀ ਜਾਣਾ ਦੋ ਔਰਤਾਂ ਵਰਗੀਆਂ ਬਾਕੀ ਚਾਰ ਕੌਣ ਨੇ ਚਾਰਾਂ ਦਾ ਬੋਝ ਆ ਹੁਣ ਸਿਰ ਹਮੇ ਹਮ ਪਰਮਰ ਪੈ ਇਹ ਨੇ ਸਾਡੇ 6 ਹਉਮੈ ਮੋਹ ਭਰਮ ਪੈ ਪਾਰ ਇਹਨਾਂ ਦਾ ਭਾਰ ਵੀ ਪੰਡ ਵੀ ਲੈ ਜਾਣੀ ਇਸ ਇਹ ਪਾਪਾਂ ਨਹੀਂ ਪੰਡ ਹੈ ਉਹਦਾ ਕੀ ਹੈ ਨਾ ਸੱਤੇ ਬਲਵੰਡ ਰੇ ਸ੍ਰੀ ਜਨ ਨੂੰ ਪੁੱਤਰੀ ਕੌਲ ਨਾ ਉਹ ਕਰ ਪੀਰੋ ਕੰਨ ਮਰਟੀ ਹੈ ਦਿਲ ਖੋਟੇ ਆਕੀ ਫਿਰ ਬਨ ਭਾਰ ਉਹ ਚੈਨ ਛੱਡੀ ਹੈ ਇਹ ਛੱਟ ਉਹਨਾਂ ਦੇ ਸਿਰ ਤੇ ਆ ਹੀ ਹੈ ਇਹ ਭਾਰ ਹੋਮੈ ਮੋਹ ਪਰਮਰ ਪੈ ਜੇ ਭਰਮੈ ਤਾਂ ਪੈ ਜੇ ਹੋਮੈ ਤਾਂ ਮੋਹ ਹੈ ਜਿਨ੍ਹਾਂ ਜਰ ਮਾਇਆ ਉਹਨਾਂ ਜੇ ਮੇਰਾ ਕੁਝ ਹੈ ਜਾਂ ਮੈਂ ਉਹ ਨਹੀਂ ਤਾਂ ਮੇਰਾ ਕੁਝ ਨਹੀਂ ਜਿੰਨਾ ਜਰ ਮਾਇਆ ਉਹਨਾਂ ਜੇ ਮੇਰਾ ਜਾਂ ਮੈਂ ਨਹੀਂ ਰਿਹਾ ਤਾਂ ਮੇਰਾ ਕੁਝ ਨਹੀਂ ਰਿਹਾ ਕਹਿੰਦਾ ਮੈਂ ਨਹੀਂ ਕੁਛ ਹੋ ਨਹੀਂ ਕੁਛ ਨਾ ਮੋਰਾ ਇੱਥੇ ਮਾਰੀ ਚੱਕ ਕਿਤੇ ਸਦਨ ਸਦਨ ਕਿਤੇ ਅਟਕੀ ਤਾਂ ਮੈਂ ਨਹੀਂ ਕੁਛ ਹੋ ਨਹੀਂ ਕੁਛ ਨਾ ਮੋਰਾ ਔਰ ਸਰ ਜਾ ਰੱਖ ਲਓ ਸਦਨ ਜਨ ਤੋਰਾ ਕੋਈ ਸ਼ਬਦ ਦਾ ਦਾ ਕੋਈ ਬਥੇਰਾ ਸਵਾਲ ਇਹ ਹੈ ਕਿ ਉਹਨੂੰ ਬਿਜਲੀ ਗੱਲ ਦਾ ਪਤਾ ਲੱਗ ਗਿਆ ਬੁੱਝ ਲਈ ਉਹਨੇ ਬੁੱਝਣ ਬੁਝਾਰ ਤੋਂ ਬੁੱਝ ਕੇ ਦੱਸਦੀ ਵੀ ਬੁਝਾਰਤਾ ਹੈ ਤੋਂ ਬੁੱਝਣ ਦਾ ਸਵਾਲ ਹੈ ਸ਼ਬਦ ਚਾਹੇ ਹੋਵੇ ਸ਼ਬਦ ਇਹ ਨਹੀਂ ਗੱਲ ਹੈ ਬਾੜੇ ਕਿੰਨੀ ਅਗੀ ਦੀ ਕਿੰਨੀ ਨਹੀਂ ਹੈ ਦੀ ਕੋਈ ਗੱਲ ਜਿਹਨੇ ਤੋਂ ਬੁੱਝ ਲਈ ਜਿਹਨੇ ਜਾਣਿਆ ਸੋਤੇ ਸੀ ਜੇ ਉਹ ਸਾਰੇ ਇੱਕੋ ਜਿਹੇ ਹੋ ਜਾਂਦੇ ਤਾਂ ਬੁਝਾਰਤ ਹੈ ਉਹ ਬੁਝਾਰ ਨੂੰ ਬੁੱਝ ਕੇ ਜਿੰਨੀ ਮਰਜ਼ੀ ਦੱਸੀ ਜਾਓ ਕਿਹੜਾ ਮੁਕਦੀ ਹੈ ਹੂੰ ਵੀਰਾ ਆਪਣ ਬੁਰਾ ਮਿਟਾਵਾ ਵੀਰਾ ਉਹ ਹੈ ਆਪਣ ਬੁਰਾ ਮਟਾਵੇ ਆਪਣੇ ਅੰਦਰੋਂ ਬੁਰਾਈ ਨੂੰ ਮਟਾ ਲਈ ਜਿੱਦਣ ਆਪਣੇ ਅੰਦਰੋਂ ਬੁਰਾਈ ਨੂੰ ਮਟਾ ਲਈ ਤਾਹੂ ਬੁਰਾ ਨਿਕਟ ਨਹੀਂ ਆਵੇ ਫਿਰ ਕੋਈ ਬੁਰਾ ਉਹਦੇ ਨੇੜੇ ਨਹੀਂ ਆ ਸਕਦਾ ਦੁਨੀਆ ਸਾਰੀ ਦੇ ਦੁਨੀਆ ਦਾ ਬੁਰਾ ਕੋਈ ਕਰੇ ਨਹੀਂ ਸਕਦਾ ਉਹਨੂੰ ਸਮਝ ਆ ਬੁਰਾ ਦਾ ਕਰ ਨਹੀਂ ਸਕਦਾ ਪਰ ਉਹਨੂੰ ਸਮਝ ਆ ਉਹਨੂੰ ਸਮਝ ਉਦੋਂ ਆਉਣੀ ਹੈ ਕਿ ਮੇਰਾ ਬੁਰਾ ਨਹੀਂ ਹੋ ਸਕਦਾ ਕਿਸੇ ਦਾ ਵੀ ਨਹੀਂ ਹੋ ਸਕਦਾ ਹੁਣ ਉਹਦਾ ਸਾਰਾ ਹੁਕਮ ਨਾਲ ਹੈ ਜੇ ਕੌਮਾਂ ਦੇ ਕਹੇ ਤੇ ਧੱਗੇ ਕਿਸੇ ਦੀ ਖੇਤੀ ਨਾ ਹੋਵੇ ਫਿਰ ਇੱਕ ਦੂਏ ਨੂੰ ਬੁਰਾ ਸਮਝਦੇ ਨੇ ਲੋਕ ਸਾਰੀ ਮਰਦਾਂ ਵਿੱਚ ਕਿਸੇ ਦੇ ਘਰ ਤੇ ਕੁਝ ਨਹੀਂ ਤੇ ਕਿਸੇ ਦੇ ਹੱਥ ਚ ਹੀ ਕੁਝ ਨਹੀਂ ਦਿੱਤਾ ਹੋਇਆ ਉਹਨੇ ਰਿਜਲਟਾਂ ਕੇ ਬਸ ਕਿਸ ਨਹੀਂ ਭਾਈ ਸੋਚ ਸਕਦੇ ਨੇ ਚੰਗਾ ਆ ਬੁਰਾ ਕਰ ਨਹੀਂ ਸਕਦੇ ਇਹਨਾਂ ਦਾ ਸੋਚਣਾ ਹੀ ਪਾਪ ਹੈ ਸੋਚਣਾ ਹੀ ਹੋ ਸਕਦੇ ਨੇ ਕਰ ਨਹੀਂ ਸਕਦੇ ਤੇ ਸਾਨੂੰ ਪਤਾ ਸੋਚੀ ਜਾਣ ਆਪਾਂ ਸੋਚਣਾ ਬੰਦ ਕਰ ਦੋ ਜਾਂ ਹੋ ਨਹੀਂ ਸਕਦਾ ਆਪਾਂ ਕਿ ਸੋਚੀਏ ਸੋਨੇ ਆਪਣਾ ਸੋਚਣਾ ਬੰਦ ਕਰਤਾ ਉਹ ਸੋਚਦੇ ਰਹਿਣ ਉਹਨਾਂ ਦਾ ਨੁਕਸਾਨ ਹੋ ਸਾਡਾ ਨਹੀਂ ਹੋ ਨੁਕਸਾਨ ਉਹਨਾਂ ਦਾ ਹੋ ਸਾਡਾ ਕੁਝ ਵਿਗੜਨਾ ਨਹੀਂ ਹੁੰਦਾ ਕੋਈ ਵਿਗੜਨਾ ਨਹੀਂ ਜਿਹੜਾ ਸਾਡਾ ਬੁਰਾ ਸੋਚਦਾ ਉਹਦਾ ਕੋਈ ਵਿਗੜਨਾ ਨਹੀਂ ਸਾਡਾ ਕੁਝ ਵਿਗੜਨਾ ਨਹੀਂ ਸਾਨੂੰ ਕੀ ਚਿੰਤਾ ਬੰਦੇ ਉਹ ਆਪਣਾ ਹਾਂ ਹਾਂ ਬੰਦਾ ਬੰਦੇ ਉਹ ਆਪਣਾ ਹਾਂ ਹਾਂ ਬੰਦਾ ਇਹ ਬੰਦਨ ਕਿਵੇਂ ਪਏ ਨੇ ਅਸੀਂ ਆਪਣੇ ਆਪ ਪਏ ਨੇ ਆਪਣੇ ਆਪ ਆਪਣੇ ਆਪ ਨੂੰ ਮੰਨਿਆ ਹਾਂ ਹਾਂ ਕਰਕੇ ਮੈਂ ਕੁਝ ਕਰਤਾ ਜਦ ਲਗ ਜਾਣੇ ਮੈਂ ਕੁਝ ਕਰਤਾ ਤਾਂ ਲਗ ਗਰਭ ਜੋਨ ਵਿੱਚ ਫਿਰਦਾ ਕਿਸੇ ਨੇ ਨਹੀਂ ਮੰਨਣ ਪਾਇਆ ਇਹ ਤਾਂ ਇਹਦੀ ਗਲਤੀ ਨਾਲੇ ਬੰਨਣ ਪਿਆ ਇਹਦੇ ਭਰਮ ਨਾਲੇ ਜਿੰਨਾ ਜਿਹੜੇ ਮੰਨਦਾ ਮੈਂ ਕੁਝ ਕਰ ਸਕਦਾ ਉਹਨਾਂ ਚਿਰ ਇਹਨੂੰ ਭਰਮ ਹੈ ਇਹਦੀ ਹਾਂ ਨੇ ਇਹਨੂੰ ਆਪ ਬੰਨਣਾ ਜਾਪੇ ਬੰਨਿਆ ਹੋਇਆ ਆਪਣੀ ਕਰਨੀ ਨਾਲੇ ਆਪਣੇ ਬਚਨਾਂ ਨਾਲ ਆਪ ਬੰਨਿਆ ਹੋਇਆ ਪਾਂਦੇ ਆਪ ਬਚਨੀ ਬਚਨੀ ਵੜਦੇ ਨੇ ਨੂੰ ਅਸਲ ਵਚਨੀ ਲੱਭਦਾ ਉੱਥੇ ਬਚਨੀ ਤਾਂ ਗਿਆ ਉੱਥੇ ਆਫੀਆ ਨਹੀਂ ਮਿਲਦਾ ਆਪਣੇ ਆਪਣੇ ਆਪਣੇ ਖਿਆਲਾਂ ਨਾਲ ਬੰਨਿਆ ਹੋਇਆ ਆਪਣੀ ਅਕਲ ਨਾਲੇ ਜੇ ਆਪਾਂ ਕਹਿੰਦੇ ਆਪਣੀ ਅਕਲ ਨਾਲੇ ਬੰਨਿਆ ਹੋਇਆ ਇਹਨੇ ਆਪਣੀ ਅਕਲ ਨਾਲ ਆਪਣੇ ਆਪ ਨੂੰ ਬੰਨਿਆ ਲਿਆ ਦੁਰਮਤ ਆਪਣਾ ਨੁਕਸਾਨ ਕਰਦੀ ਹੈ ਕੁਝ ਵੀ ਫਾਇਦਾ ਨਹੀਂ ਕਰਦੀ ਦੁਰਮਤ ਤੋਂ ਕੋਈ ਫਾਇਦਾ ਹੋ ਜੂਗਾ ਇਹ ਮੂਰਖ ਦਾ ਹੀ ਹੈ ਦੋਜ ਦੇ ਅੱਗੇ ਕੋ ਹੁੰਦਾ ਮਿਸਰਾ ਵਾਲਿਆਂ ਨੇ ਕੀ ਲੈ ਲਿਆ ਕੀ ਲੈ ਲਿਆ ਮਿਸਰਾ ਬਣਾ ਕੇ ਲੈ ਕੀ ਲੈ ਲੈ ਲਿਆ ਰਣਜੀਤ ਸਿੰਘ ਨੇ ਕੀ ਘਟ ਲਿਆ ਬਦਨਾਮੀ ਜੇ ਕੋਈ ਘਟ ਲਿਆ ਤਾਂ ਬਦਨਾਮੀ ਕੁਛ ਨਹੀਂ ਹੁਣ ਸਮਝ ਆਈ ਲੋਕਾਂ ਨੂੰ ਬਦਨਾਮੀ ਦੀ ਨੂੰ ਤਾਂ ਪਹਿਲਾਂ ਦੇ ਪਤਾ ਸੀ ਆਮ ਪਬਲਿਕ ਨੂੰ ਨਹੀਂ ਸੀ ਪਤਾ ਹੁਣ ਦਿਨ ਪਰ ਦਿਨ ਉਹਦੀ ਬਦਨਾਮੀ ਹੋਣੀ ਸਮਝ ਆ ਗਈ ਲੋਕਾਂ ਨੂੰ ਬਦਨਾਮੀ ਹੁਣ ਵੀ ਜਿਹੜੇ ਕੁਝ ਆਏ ਜਨ ਉਹਦੇ ਵਰਗੇ ਨੇ ਸੋਚ ਉਹਦੇ ਵਰਗੀ ਹੈ ਉਹ ਚਾਹੁੰਦੇ ਨੇ ਵੀ ਉਹਦੀ ਬਦਨਾਮੀ ਨਾ ਹੋਵੇ ਵੀ ਸਾਡੇ ਵੀ ਬਾਅਦ ਬੁੱਤ ਲੱਗ ਜਾਣ ਕਿਸੇ ਦਾ ਨਹੀਂ ਲੱਗਣਾ ਸਭ ਤੋੜ ਤਾੜ ਕੇ ਪਰੇ ਮਾਰ ਲੈਣ ਆਉਣ ਵਾਲੇ ਸਮੇਂ ਇਹ ਸੰਸਾਰ ਇਦਾਂ ਹੀ ਚੱਲਦਾ ਰਹਿੰਦਾ ਇੱਥੇ ਲੱਗਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਉਹ ਤਾਂ ਅੰਦਰ ਲੱਗੇ ਨੇ ਲੋਕਾਂ ਦੇ ਭਗਤਾਂ ਦੇ ਬਹੁਤ ਅੰਦਰ ਲੱਗੇ ਨੇ ਲੋਕਾਂ ਦੇ ਅੰਦਰ ਵਾਲੇ ਵਜਣੇ ਨੇ ਜਿਹੜੇ ਅੰਦਰ ਦੇ ਬਾਹਰ ਵਾਲੇ ਨਹੀਂ ਵਜਣੇ ਬਾਹਰ ਵਾਲਾ ਕੁਝ ਵੀ ਨਹੀਂ ਉਹ ਤਾਂ ਇਹ ਇੱਥੇ ਕਿੰਨੇ ਧਰਮ ਹੋਏ ਕਿੰਨੇ ਗਏ ਕਿੰਨੇ ਬੰਦਰ ਬਣੇ ਕਿੰਨੇ ਟਾਈਗਰ ਕਿੰਨੇ ਕਿਲੇ ਬਣੇ ਕਿੰਨੇ ਟਾਈਗਰ ਕਿੰਨੇ ਰਾਜ ਆਏ ਕਿੱਡੇ ਕਿੱਡੇ ਰਾਜੇ ਹੋਏ ਕੋਈ ਇੱਥੇ ਹੈ ਇਹ ਤਾਂ ਜਾਂਦੇ ਹੁੰਦੇ ਇਹਨਾਂ ਨੂੰ ਕੌਣ ਕੋਈ ਬੰਦੇ ਆਪਣਾ ਹੋਂ ਬੰਦਾ ਦੋਸ਼ ਦੇ ਦਾ ਕੇ ਕੋ ਹੁੰਦਾ ਦੋਸ਼ ਕਿਹਨੂੰ ਦਿੰਦਾ ਦੋਸ਼ ਦਿੰਦਾ ਰੱਬ ਨੂੰ ਇਹ ਕਹਿੰਦਾ ਸਜ਼ਾ ਮਿਲਦੀ ਆ ਕੋਈ ਸਜ਼ਾ ਨਹੀਂ ਕਿਸੇ ਨੂੰ ਦਿੰਦਾ ਦਿਆਲੂ ਕਿਵੇਂ ਹੋ ਗਿਆ ਸਜ਼ਾ ਦਿੰਦਾ ਅਸੀਂ ਭਰਮ ਪਾਲ ਲਿਆ ਪਰਮ ਰਹਿਤ ਹੋ ਕੇ ਉੱਥੇ ਜਾ ਸਕਦਾ ਸਾਥ ਪਰਮਾਣੇ ਦਾ ਮੂੰਹ ਕਾਲਾ ਹੁੰਦਾ ਜਿਹਦੇ ਅੰਦਰ ਭਰਮ ਦਾ ਅੰਦਰ ਕਾਲਾ ਹੈ ਹਨੇਰਾ ਉਹਦੇ ਅੰਦਰ ਉੱਥੇ ਰੋਸ਼ਨੀ ਘੱਟ ਹੈ ਉਹਦੇ ਕੋਲ ਪੂਰੀ ਰੋਸ਼ਨੀ ਵਾਲਿਆਂ ਦਾ ਸਾਹਮਣਾ ਨਹੀਂ ਕਰ ਸਕਣਾ ਉਹਨੇ ਅੱਖ ਨਹੀਂ ਖੁੱਲਣੀ ਪੂਰੀ ਰੋਸ਼ਨੀ ਬਿਨਾਂ ਨਹੀਂ ਉਹਦੇ ਜਾ ਸਕਦਾ ਜਿੰਨਾ ਚਿਰ ਉਹਨੂੰ ਭਰਮ ਹੈ ਮੈਂ ਕੁਝ ਕਰ ਸਕਦਾ ਅਸਲ ਦੇ ਵਿੱਚ ਸ਼ਰੀਕ ਖੁਦਾ ਵੀ ਬਣਿਆ ਹੋਇਆ ਪਾਰ ਬ੍ਰਹਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਮੰਨਦਾ ਹੈ ਉਹ ਇਹ ਨਹੀਂ ਮੰਨਦਾ ਵੀ ਪਰਮੇਸ਼ਰ ਕਰਦਾ ਸਭ ਕੁਝ ਕਹਿੰਦਾ ਮੈਂ ਕਰ ਸਕਦਾ ਜਿੱਤੇ ਮੈਂ ਆ ਕੀ ਕਰ ਸਕਦਾ ਉਹ ਤੇ ਪਰਮੇਸ਼ਰ ਨੂੰ ਪਰੇ ਹਟਾ ਕੇ ਕਰ ਸਕਦਾ ਨਾ ਕੁਝ ਕਿ ਤੂੰ ਹਟ ਪਰੇ ਮੈਂ ਕਰੂੰਗਾ ਕੰਮ ਉੱਤੇ ਵਿਰੋਧ ਕਰ ਰਿਹਾ ਬਾਣੇ ਦਾ ਉਹ ਬਾਣੇ ਦਾ ਵਿਰੋਧ ਕਰਨ ਕਰਕੇ ਜੋ ਉਹਨੂੰ ਬਾਣੇ ਦੇ ਵਿੱਚ ਚੱਲਣ ਦੀ ਜਿਹੜੀ ਹੈ ਨਾ ਸਮਝ ਨਹੀਂ ਆਈ ਪਾਣੀ ਦੇ ਨਾਲ ਟੈਲੀ ਕਰਕੇ ਚੱਲਣ ਦੀ ਸਮਝ ਨਹੀਂ ਬੇਸਮਝੀ ਕਰਕੇ ਇੱਥੇ ਬੇਸਮਝਾਂ ਦਾ ਸਥਾਨ ਆਈ ਪੂਰੀ ਸਮਝਾਣੇ ਦਾ ਪੂਰੇ ਗਿਆਨੀਆਂ ਦਾ ਸਥਾਨ ਹੈ ਗਿਆਨੀਆਂ ਦਾ ਤਾਂ ਨਾਮ ਹੈ ਅਜੋ ਦਾ ਨਾਮ ਤਾਂ ਹੈ ਨਹੀਂ ਅਜੋ ਦਾ ਸੰਸਾਰੀ ਪਦਾਰਥ ਤਾਂ ਨਹੀਂ ਕਾਇ ਇਹ ਕਹਿੰਦਾ ਨਾ ਮੈਂ ਕਰ ਸਕਦਾ ਜਿੰਨਾ ਚਿਰ ਉਹਦੇ ਅੰਦਰ ਔਗਣ ਨੇ ਉਹਨਾਂ ਚਿਰ ਮੈਂ ਕਰ ਸਕਦਾ ਕਹਿੰਦਾ ਉਹ ਕੋਲ ਜਿੱਦਣ ਛੁੱਟ ਕੇ ਮੈਂ ਦੀ ਲੋੜ ਨਹੀਂ ਜਿਹੜੀ ਕਸਮ ਦੇ ਤੇ ਤਾਂ ਲੋੜ ਹੈ ਬਾਤ ਚੀਤ ਸਭ ਰਹੀ ਸਿਆਣਪ ਬਾਤ ਚੀਤ ਬੜੀ ਸਿਆਣਪ ਨਾਲ ਕਰਦਾ ਆਪਣੀ ਸਿਆਣਪ ਦਿਖਾਉਂਦਾ ਇੱਕ ਬਾਤ ਚੀਤ ਚ ਮੈਂ ਕਰਦਾ ਮੈਂ ਕਿਉਂ ਨਹੀਂ ਕਰਦਾ ਦਲੀਲਾਂ ਦਿੰਦਾ ਪੰਡਤ ਦਲੀਲ ਦਿੰਦਾ ਦੇਖੋ ਜੀ ਆ ਸਾਹਮਣੇ ਦਾ ਕਰਦਾ ਆ ਲੈ ਮੈਂ ਇੱਥੇ ਚੱਕਿਆ ਰੱਖਦਾ ਮੈਂ ਉਹ ਕੀਤਾ ਕੀ ਨਹੀਂ ਕੀਤਾ ਇਹ ਸਿਆਣਪ ਦੇ ਦਲੀਲਾਂ ਦੇ ਕੇ ਸਾਬਤ ਕਰਦਾ ਵੀ ਮੈਂ ਕਰ ਸਕਦਾ ਪਰਮੇਸ਼ਰ ਸਭ ਕੁਝ ਨਹੀਂ ਕਰਦਾ ਇਹ ਸਿਆਣਪ ਨਾਲ ਆਪਣੀ ਨਾਲ ਸਾਬਤ ਕਰਦਾ ਦੁਨੀਆ ਨੂੰ ਹੁਕਮ ਦਾ ਖਰਾਬ ਆਪਣਾ ਬਣਾਈ ਖੜਾ ਪੂਰਾ ਦੁਰਮਤ ਆਪਣੀ ਮਤ ਦਾ ਪ੍ਰਚਾਰ ਜੋ ਹੁਕਮ ਦਾ ਵਿਰੁੱਧ ਪ੍ਰਚਾਰ ਹੈ ਉਹ ਦੁਰਮਤ ਮਨ ਵੀ ਲੈਂਦਾ ਹੋਈ ਕਰਦਾ ਜਾਂ ਦੰਦ ਖੱਟੇ ਹੋ ਜਾਂਦੇ ਫਿਰ ਮੰਨ ਲੈਂਦਾ ਬਾਤ ਚੀਤ ਸਭ ਰਹੀ ਸਿਆਣਪ ਜਿਸੇ ਜਨਾਵੋ ਸੋ ਜਾਣੇ ਨਾਨਕ ਪਾਵੇਂ ਕਿੰਨਾ ਵੀ ਸਿਆਣਾ ਹੈ ਕੋਈ ਤੈਨੂੰ ਨਹੀਂ ਜਾਣ ਸਕਦਾ ਕਿੰਨੇ ਵੀ ਉਹਨੇ ਗ੍ਰੰਥ ਪੜ੍ਹ ਲਏ ਪਰ ਬੁੱਝ ਨਹੀਂ ਸਕਿਆ ਬੁੱਝਦਾ ਉਹ ਜਿਹਨੂੰ ਤੂੰ ਜਣਾਏਗਾ ਜਦੋਂ ਤੂੰ ਜਾਣਾ ਹੈ ਸੋਈ ਜਾਣ ਜਾਣ ਜਿੱਥੇ ਜਨਾਬੋ ਸੋ ਜਾਣਾ ਨਾਲ ਸੋ ਜਾਣਾ ਨਾਲ ਕਿ ਜਿਹਨੂੰ ਤੂੰ ਜਾਣਾ ਹੈ ਸੋਈ ਜਾਣ ਜਾਣਾ ਹੈ ਪਰ ਉਹਨੇ ਤਾਂ ਬੜੇ ਸ਼ਾਸਤਰ ਪੜੇ ਬੜੇ ਗ੍ਰੰਥ ਪੜੇ ਵੀਰ ਕੀ ਕਹਿੰਦਾ ਵੀਰ ਕਹਿੰਦਾ ਇਹਨੇ ਗ੍ਰੰਥ ਲੱਦਲੇ ਦਾ ਦਿਮਾਗ ਦੇ ਉੱਤੇ ਵੇਦ ਪੁਰਾਣ ਪੜੇ ਕਾ ਕਿਆ ਗੁਣ ਉਹ ਗੁਰਬਾਣੀ ਸਾਰੀ ਪਾਠ ਕੀਤੇ ਦਾ ਕਿਆ ਗੁਣ ਖਰ ਚੰਦਨ ਜਸ ਭਾਰਾ ਜਿਵੇਂ ਖੋਤੇ ਤੇ ਚੰਦਨ ਲੱਦ ਲਿਆ ਐ ਤੁਸੀਂ ਪਾਠ ਕਰ ਲੈ ਐ ਤੁਸੀਂ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਜਿਵੇਂ ਖੋਤੇ ਤੇ ਚੰਦਨ ਲੱਦਿਆ ਹੁੰਦਾ ਜਵਾਨੀ ਵੀ ਯਾਦ ਹੈ ਬਹੁਤ ਬਣੀ ਰਾਗੀਆਂ ਦੇ ਬਹੁਤ ਯਾਦ ਹੈ 4-4000 ਸ਼ਬਦ ਯਾਦ ਹੈ ਪਰ ਖੋਤੇ ਤੇ ਚੰਦਨੇ ਲੱਦਿਆ ਹੈ ਵੀਰੇ ਦਾ ਬਾਣੀਓ ਕਹਿੰਦੀ ਹੈ ਗੁਰਬਾਣੀ ਉਹ ਕਹਿੰਦੀ ਹੈ ਸ਼ਬਦ ਗੁਰਬਾਣੀ 'ਚ ਗੁਰਬਾਣੀ ਦੀ ਗੱਲ ਕਹੀ ਜਾਊਗੀ ਪ੍ਰਮਾਣ ਦਿੱਤਾ ਜਾਊਗਾ ਖਰ ਚੰਦਨ ਜਸ ਭਾਰਾ ਕਮ ਕਮ ਅਸੀਂ ਨਹੀਂ ਸੀ ਇਹ ਕੰਮ ਕਰਨਾ ਜਿਹੜਾ ਉਹ ਹਿੰਦੂਆਂ ਨੇ ਕੀਤਾ ਸੀ ਇਹਦੀ ਨਿੰਦਿਆ ਕੀਤੀ ਹੈ ਬਾਣੀ ਵੇਦ ਪੁਰਾਣ ਪੜੇਗਾ ਗਿਆ ਗਿਆਨ ਮੈਂ ਬੰਦੇ ਦੇਖੇ ਨੇ ਜਿਨ੍ਹਾਂ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜਵਾਨੀਆਂ ਸੀ ਇੱਕ ਤੁਸੀਂ ਮੂਲੇ ਦੇ ਇੱਕ ਪੰਕਤੀ ਪੜ੍ਹ ਲਓ ਸਾਰਾ ਪਤਰਾ ਤੂੰ ਜਵਾਨੀ ਸੁਣ ਲਓ ਜਿਹੜਾ ਮਰਜ਼ੀ ਕਰ ਬੈਠ ਕੇ ਸਾਰਾ ਜਵਾਨੀ ਸੁਣਾ ਲਓ ਕੀ ਫਾਇਦਾ ਪਤਾ ਕੁਝ ਨਹੀਂ ਸਰੌਦੀ ਪ੍ਰਸ਼ੋਧ ਤੇ ਹੁੰਦਾ ਸੀ ਸਾਰਾ ਉਹਦੇ ਆਸ ਇੱਕੋ ਹੀ ਬੰਦਾ ਸੀ ਪਾਠ ਕਰਨਾ ਦਸਾਂ ਮਿੰਟਾਂ 'ਚ ਇਕੱਲਾ ਹੀ ਕਰਦਾ ਸੀ ਹੋਰ ਕੋਈ ਪਾਠੀ ਹੈ ਨਹੀਂ ਸੀ ਜਿਹੜਾ ਪਾਠ ਕਰਨਾ ਮਰਦਾ ਉਹ ਨਹੀਂ ਕਰਦਾ ਸਾਰੇ ਮਰਦ ਪਾਠ ਵੀ ਨਹੀਂ ਕਰਾਉਂਦੇ ਉਹ ਕੋ ਤਕਰੀਬਨ 65 ਸਾਲ ਪਹਿਲਾਂ ਦੀ ਗੱਲ ਹੈ ਪੈਣ ਤੇ ਵੀ 66 67 68 ਸਾਲ ਦੀ ਉਹ 4-5 ਸਾਲ ਦਾ ਸੀ ਉਹ ਮੁੰਡਾ ਹੁਣ ਕੈਨੇਡਾ ਜਾ ਤੇ ਮੇਰੇ ਕੋਲ ਆਉਂਦਾ ਉਹ ਗੁੰਡੀ ਵਾਲਾ ਜਿਹੜਾ ਸਾਊਦੀ ਸਾਊਦੀ ਦਾ ਹੁਣ ਰਹਿੰਦੇ ਨੇ ਸਾਰਾ ਜਵਾਨੀ ਆ ਸੀ ਬਹੁਤ ਹੋਰ ਨੇ ਜਿਹਨੇ ਜਵਾਨੀ ਆ ਲੈ ਦੇਖੇ ਇੱਕ ਪਤਰਾ ਤੁਸੀਂ ਪੜ੍ਹ ਦੋ ਸਾਰਾ ਪੜ੍ਹ ਦੋ ਸਾਰੀ ਉਮਰ ਕਰਦੇ ਹੀ ਪੜ੍ਹ ਰਹੇ ਨੇ ਤਿੰਨ ਤਿੰਨ ਪਾਠ ਐਡੇ ਟਾਈਮ ਰਹਿੰਦੇ ਨੇ ਰੱਖੇ ਖਰਚੰਦਰ ਜਸ ਭਾਰਾ ਹੀ ਹੋਇਆ ਵੇਦ ਪੁਰਾਣ ਪੜੇ ਕਿਆ ਹੋਣਾ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਣੀ ਕੈਸੇ ਤਰਸ ਭਾਰਾ ਜਾਣਣੀ ਸੀ ਜੋ ਬੁੱਝਣ ਵਾਲੀ ਗੱਲ ਸੀ ਬੁੱਝੀ ਨਹੀਂ ਕਾਰ ਕੇ ਬਰਤ ਜੇ ਇਹ ਗੱਲਾਂ ਕਿਉਂ ਕਹੀਆਂ ਸੀਆਂ ਕਿਉਂ ਲਿਖੀਆਂ ਹੋਈਆਂ ਨੇ ਵਿੱਚ ਇਹ ਧਿਆਨ ਰੱਖਣਾ ਸੀ ਇਹਨਾਂ ਦਾ ਇਹ ਅੰਦਰ ਲਿਖਣੀਆਂ ਸੀ ਸਾਰੀਆਂ ਇਹ ਗੁਰਬਾਣੀ ਦਾ ਅੰਦਰ ਲਿਖਣ ਵਾਲੀ ਚੀਜ਼ ਹੈ ਇੱਥੇ ਤਾਂ ਹੈ ਉਹ ਅੰਦਰ ਨੇ ਨਹੀਂ ਲਿਖੀ ਉਹਨੂੰ ਕੁਝ ਨਹੀਂ ਮਿਲਣਾ ਹੈਗਾ ਇਸ ਮਟਕੀ ਮੈਂ ਸ਼ਬਦ ਸੰਜੋਈ ਜਦੋਂ ਹਿਰਦੇ ਜੀ ਸ਼ਬਦ ਜੀ ਸੰਜੋਇਆ ਹੀ ਨਹੀਂ ਤੁਸੀਂ ਫਿਰ ਰੜਕੋਗੇ ਕੀ ਮਟਕੀ ਤਾਂ ਖਾਲੀ ਹੈ ਖਾਲੀ ਮਟਕੀ ਦੇ ਵਿੱਚੋਂ ਮੱਖਣ ਕਿੱਥੋਂ ਨਿਕਲੂ ਲੱਸੀ ਵੀ ਨਹੀਂ ਨਿਕਲਣੀ ਉੱਥੋਂ ਤਾਂ ਪਾਣੀ ਪਾਇਆ ਇਤਿਹਾਸ ਇਤਿਹਾਸ ਕੀ ਹੈ ਪਾਣੀ ਗੁਰਬਾਣੀ ਦੇ ਵਿਚਾਰ ਦੇ ਇਤਿਹਾਸ ਵਿਚਾਰਦੇ ਨੇ ਇਹ ਪਾਣੀ ਰੜਕਣਾ ਇਤਿਹਾਸ ਜਿਹੜਾ ਹੈ ਇਤਿਹਾਸ ਦਾ ਵਿਚਾਰਨਾ ਪਾਣੀ ਰੜਕਣਾ ਕਿਹਾ ਹੈ ਗੁਰਬਾਣੀ ਨੇ ਕਿਉਂਕਿ ਰਮਾਇਣ ਇਤਿਹਾਸ ਹੈ ਪਾਣੀ ਰੜਕਿਆ ਸਿਮਰਤ ਸਾਧਨ ਇਤਿਹਾਸ ਨੇ ਪਾਣੀ ਰੜਕਿਆ ਹੈ ਸ਼ਲੋਕ ਇਹਦੇ ਵਿੱਚ ਵੀ ਅਸਲ ਤੇ ਵਿੱਚ ਜਾਂ ਰੜਕੀ ਦਾ ਹੁੰਦਾ ਦੋ ਚੀਜ਼ਾਂ ਨਿਕਲਦੀਆਂ ਨੇ ਗੁਰਬਾਣੀ ਰੜਕੀ ਤੇ ਵੀ ਜੇ ਤੱਤ ਵਿੱਚੋਂ ਖਰਾਬ ਕਰ ਦਈਏ ਤਾਂ ਲਸੀ ਬਣ ਜਾਂਦੀ ਹੈ ਫਿਰ ਘਰ ਕਾ ਬਲੋਵਣਾ ਬਲੋਵੋ ਮੇਰੇ ਭਾਈ ਸਹਜੇ ਬਲੋਵੋ ਜੈਸੇ ਤਤ ਨਾ ਜਾਈ ਇਹ ਟੇਕੇ ਨਹੀਂ ਚਾਹੀਦੀ ਬਾਣੀ ਜੇ ਤਤ ਚ ਲਿਆ ਗਿਆ ਫਿਰ ਕੀ ਹੈ ਕੁਝ ਵੀ ਨਹੀਂ ਪਰ ਕੀ ਸੰਤ ਕੀ ਕਰਦੇ ਸੰਤ ਗੁਰਮੁਖ ਕੀ ਕਰਦੇ ਸੰਤੋ ਮਾਖਣ ਖਾਇਆ ਛਾਜ ਪੀਏ ਸੰਸਾਰ ਜਿਹੜੇ ਤਾਂ ਪ੍ਰਮਾਣ ਨੇ ਉਤਲੇ ਅਰਥ ਨੇ ਮਾਇਆ ਵਾਲੇ ਉਹ ਤਾਂ ਲੱਸੀ ਹੈ ਇਹ ਜਿਹੜੇ ਨਿਰਾਕਾਰੀ ਬੁੱਝਣ ਵਾਲੀ ਗੱਲ ਉਹ ਵਖਣ ਜੋ ਬੁੱਝਣ ਵਾਲੀ ਗੱਲ ਹੈ ਉਹ ਵਖਣ ਹੈ ਜੋ ਸਮਝਣ ਵਾਲੀ ਗੱਲ ਉਹ ਲੱਸੀ ਜਿਹੜੇ ਮਨੁੱਖੀ ਬੁੱਧੀ ਗੱਲ ਸਮਝ ਸਕਦੀ ਹੈ ਇਹਦੇ ਵਿੱਚੋਂ ਉਹ ਲੱਸੀ ਹੈ ਸਾਰੀ ਉਹ ਜਿਹੜੀ ਬੁੱਝਣ ਵਾਲੀ ਗੱਲ ਹੈ ਜਿਹਨੂੰ ਜੈਸੇ ਜਨਾਬੋ ਸੋ ਜਾਣੇ ਨਾਲ ਜਿਸੇ ਜਨਾਬੋ ਸੋ ਜਾਣੇ ਨਾਲ ਜਿਸ ਨੂੰ ਤੂੰ ਜਾਣਾ ਹੈ ਸੋਈ ਉਹ ਉਹ ਵਖਣ ਸਿਰਫ ਬਾਕੀ ਸਭ ਲੱਸੀ ਹੈ ਜਿਹੜੇ ਅਰਥ ਕਰਦੇ ਨੇ ਜਿਹਨੂੰ ਨੇ ਜਣਾਇਆ ਨਹੀਂ ਨਾ ਉਹ ਜਾਣਿਆ ਵੀ ਨਹੀਂ ਇਹ ਗੱਲ ਸੱਚ ਹੈ ਬਾਕੀ ਬਾਤ ਜੀ ਦੀ ਸਿਆਣਪੇ ਆ ਜਿਹੜੇ ਜਿੰਨੇ ਵੀ ਵਿਦਵਾਨ ਨੇ ਨਾ ਉਹ ਆਪਣੀ ਸਿਆਣਪ ਦੇ ਪ੍ਰਮਾਣ ਇੱਧਰ ਉੱਧਰ ਘੁੰਮ ਫਿਰ ਕੇ ਕਹਾਣੀਆਂ ਕੋਣੀਆਂ ਸੁਣਾ ਕੇ ਸਾਰ ਦਿੰਦੇ <coughs>